ਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ ਕਹਿੰਦਾ ਹੋਇਆ ਕੀ ਹੈ ਪਲਿਆ ਕੀ ਹੈ ਸਿਰ ਪਲਿਆ ਸਿਰ ਪਲਿਆ ਛੋਟਾ ਜਿਹਾ ਸਿਰ ਪੈਦਾ ਹੋਇਆ ਐਡਾ ਹੋ ਗਿਆ ਦਾੜੀ ਪਲੀ ਦਾੜੀ ਵੀ ਪਲੀ ਹੈ ਮੁੱਛਾਂ ਵੀ ਪਲੀਆਂ ਮਨ ਵੀ ਪਲਿਆ ਮਨ ਵੀ ਮਜ਼ਬੂਤ ਹੋਇਆ ਰੇ ਮਨ ਗਹਿਲੇ ਸਿਰ ਦਾ ਮਤਲਬ ਮਨ ਵੀ ਮਜ਼ਬੂਤ ਹੋਇਆ ਅਕਲ ਵੀ ਮਜ਼ਬੂਤ ਹੋਈ ਹੈ ਬਚਪਨ ਤੋਂ ਅਕਲ ਮਜ਼ਬੂਤ ਹੋਈ ਹੈ ਨਾ ਸਿਆਣੇ ਦੀ ਪੁੱਛਾਂ ਵੀ ਬੜੀਆਂ ਵੀ ਬੜੀਆਂ ਹੰਕਾਰ ਵੀ ਵਧਿਆ ਮੁੱਛਾਂ ਹੰਕਾਰ ਦਾ ਪ੍ਰਤੀਕ ਮੁੱਛਾਂ ਹੰਕਾਰ ਤੇ ਦਾੜੀਆਂ ਸੱਚੀਆਂ ਦਾ ਪ੍ਰਤੀਕ ਹੈ ਦਾੜੀ ਤੇ ਦਾੜੀ ਨਾਲ ਜੇ ਮੁੱਛਾਂ ਪੜਦੀਆਂ ਨੇ ਤਾਂ ਹੰਕਾਰ ਹੈ ਜੇ ਕੱਲੀ ਦਾੜੀ ਹੈ ਮੁੱਛਾਂ ਦਾ ਗੱਲ ਨਹੀਂ ਫਿਰ ਗੁਰੂ ਸਾਹਿਬ ਪੁੱਛਦਾ ਸਵਾਲ ਹੈ ਹੰਕਾਰ ਦਾ ਸਵਾਲ ਹੈ ਹਉਮੈ ਦਾ ਸਵਾਲ ਰੇ ਮਨ ਦਾੜੀ ਵੀ ਵਧੀ ਹੈ ਮੁੱਛਾਂ ਵੀ ਬੜੀਆਂ ਅਕਲ ਵੀ ਵਧੀ ਹੈ ਮੁੱਛਾਂ ਵੀ ਬੜੀਆਂ ਮਨ ਵੀ ਮਜ਼ਬੂਤ ਹੋਇਆ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ ਮਨ ਨੂੰ ਕਿਹਾ ਤੂੰ ਤਾਂ ਬਾਬਲਾ ਅਗਿਆਨੀ ਹੈ ਗਹਿਲਾ ਹੁੰਦਾ ਅਗਿਆਨੀ ਕੰਗਲਾ ਪਾਣੀ ਜਿਹੜਾ ਹੁੰਦਾ ਉਹ ਗਹਿਲਾ ਹੁੰਦਾ ਗਹਿੜਾ ਰੂਹ ਨਾ ਜਾਣੇ ਗਹਿਲਾ ਲਫ਼ਜ਼ ਵਰਤਦਾ ਫਰੀਦ ਅਗਿਆਨ ਦੀ ਦਥੋਂ ਗੰਦਲਾ ਪਾਣੀ ਜਿਹਦਾ ਗੰਦਲਾ ਗਿਆਨ ਹੋਵੇ ਜਿਹਦੇ ਕੋ ਗੰਦਲਾ ਗਿਆਨ ਹੋਵੇ ਗਹਿਲਾ ਗਹਿਲੇ ਬਾਬਲੇ ਬਾਬਲੇ ਪਾਗਲੇ ਹੁੰਦਾ ਮਾਣੇ ਕਹਿ ਰਹੀਆਂ ਆਪਣੇ ਗਿਆਨ ਨੂੰ ਮੰਨਦਾ ਹੁੰਦਾ ਠੀਕ ਉਹ ਤਾਂ ਗਹਿਲਾ ਮਾਣੇ ਕਹਿ ਰਹੀਆਂ ਉਹ ਕਿਤੇ ਰੜੀਆਂ ਮਾਰਦਾ ਆਪਣੀ ਅਕਲ ਤੇ ਆਪਣੀ ਅਕਲ ਨੂੰ ਬਹੁਤ ਤੂੰ ਮਤਲਬ ਅਕਲ ਲਤੀਫ ਬਣਿਆ ਫਿਰਦਾ ਹੈ ਅਕਲ ਲਤੀਫ ਬਣਿਆ ਫਿਰਦਾ ਹੈ ਹੰਕਾਰ ਦੀ ਪੰਡ ਚੱਕੀ ਫਿਰਦਾ ਹੈ ਆਪਣੇ ਗਿਆਨ ਨੂੰ ਹੰਕਾਰ ਦੀ ਪੰਡ ਬਣਾਈ ਫਿਰਦਾ ਹੈ ਤੇ ਪੁੱਛਾਂ ਦਾ ਵੀ ਸਵਾਲ ਹੈ ਜੇ ਪਤਾ ਵੀ ਲੱਗ ਗਿਆ ਤੈਨੂੰ ਵੀ ਮੈਂ ਹਾਂ ਫਿਰ ਵੀ ਅੜ ਜਾਣਾ ਹੈ ਫਿਰ ਪੁੱਛਦਾ ਸਵਾਲ ਹੋ ਜਾਂਦਾ ਚਾਹੇ ਜੀਵਨ ਬਰਬਾਦ ਹੋ ਜਵੇ ਜੀਵਨ ਬਰਬਾਦ ਹੋ ਜਵੇ ਅਕ ਸਭ ਕੁਝ ਨਾਸ ਹੋ ਜਵੇ ਦੌ ਤੇ ਲੱਗ ਜਵੇ ਪਰ ਸਵਾਲ ਪੁੱਛਦਾ ਇਸ ਇਹ ਕੌਣ ਹੈ ਪੁੱਛਦਾ ਸਵਾਲ ਵਾਲਾ ਸਾਖਤ ਹੈ ਇਸੇ ਦਾ ਨਾਮ ਸਾਖਤ ਹੈ ਇਹ ਸਾਖਤ ਹੈ ਜਿਹੜੇ ਗੁਰੂ ਘਰ ਦੇ ਖਿਲਾਫ ਖੜੇ ਰਹੇ ਨੇ ਉਹ ਸਾਰੇ ਇਹ ਪੁੱਛਦੇ ਸਵਾਲ ਵਾਲੇ ਸੀ ਅੱਜ ਵੀ ਜਿਹੜੇ ਖਿਲਾਫ ਨੇ ਉਹੀ ਨੇ ਪੁੱਛਦਾ ਸਵਾਲ ਹੈ ਅਕਾਲੀਆਂ ਦੀ ਵੀ ਪੁੱਛਦਾ ਸਵਾਲ ਹੈ ਬਦਲਣਾ ਨਹੀਂ ਸਾਰੇ ਲੋਕਾਂ ਦੇ ਖੋਬੇ ਪੁੱਛਦਾ ਸਵਾਲ ਹੁੰਦਾ ਉਹ ਨਹੀਂ ਛੱਡਦੇ ਨਾ ਛੱਡਣਾ ਪੜ ਗਈ ਲੈਣ ਸੰਸਾਰ 'ਚ ਵੀ ਉਹਨਾਂ ਨੂੰ ਜਿਹੜੇ ਥੱਲੇ ਜੀਵ ਜੰਤ ਨੇ ਮੁਰਗੇ ਵੀ ਚਾਹੀਦੇ ਨੇ ਰੋਜ਼ ਖਾਣ ਨੂੰ ਵੱਢਣ ਨੂੰ ਇਹਨਾਂ ਨੇ ਬਣਨਾ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਵੜਦੇ ਨੇ ਉਹ ਆਹ ਮੁਰਗੇ ਗਰੀਬ ਇਹਨਾਂ ਨੂੰ ਖਾ ਲੈਣਗੇ ਵੱਡੇ ਮੁਰਗਿਆਂ ਨੂੰ ਦੇ ਦੇ ਕੇ ਲੋਕ ਬੜੇ ਕਹਿੰਦੇ ਵੀ ਵੱਡੀ ਜਾਂਦੇ ਨੇ ਵੱਡੀ ਜਾਂਦੇ ਨੇ ਇਹ ਵੜਦੇ ਨੇ ਪਿਛਲੇ ਜਨਮ ਵਿੱਚ ਖਬਰਾਂ ਕੀ ਸੀ ਤੁਸੀਂ ਇਹਨਾਂ ਨੂੰ ਮੁਰਗੇ ਨਾ ਦੇਖੋ ਪਿਛਲਾ ਵੀ ਦੇਖ ਲਓ ਕੋਈ ਰਿਕਾਰਡ ਇਹਨਾਂ ਦਾ ਗੰਦਾ ਹੋਊਗਾ ਪਿੱਛੇ ਤੁਸੀਂ ਕੀ ਲੈਣਾ ਹੁਕਮ ਹੈ ਜੋ ਹੋ ਰਿਹਾ ਠੀਕ ਹੈ ਪਿਛਲਾ ਇਹਨਾਂ ਤੁਹਾਨੂੰ ਪਤਾ ਫਾਸੀ ਤੇ ਚੜਿਆ ਤੁਸੀਂ ਲਟਕਦਾ ਦੇਖਿਆ ਵੀ ਬੜਾ ਜ਼ੁਲਮ ਕੀਤਾ ਜੱਜ ਨੇ ਬੜਾ ਨਰਦਈ ਜੱਜ ਸੀ ਉਹਨੇ ਹੁਕਮ ਲਾਤਾ ਫਾਸੀ ਦਾ ਤੁਹਾਨੂੰ ਪਤਾ ਨਹੀਂ ਉਹਦਾ ਕਰਮ ਕੀ ਸੀ ਕਿਉਂ ਲਾਇਆ ਉਹਨੇ ਜੱਜ ਵਿਚਾਰਾ ਕੀ ਕਰੇ ਉਹ ਲੈ ਕੇ ਸੀ ਜੱਜ ਦਾ ਡਿਊਟੀ ਲਾਤੀ ਉਹ ਤਾਂ ਜਿਹੜਾ ਕੱਟ ਰਿਹਾ ਉਹਦਾ ਡਿਊਟੀ ਲੱਗੀ ਹੋਈ ਆ ਸਦਾ ਦੀ ਤਾਂ ਜਿਹੜਾ ਸਜ਼ਾ ਜਿਹਨੇ ਮੁਰਗਾ ਬਣਾਇਆ ਉਹਨੂੰ ਨਹੀਂ ਪਤਾ ਪਰ ਮੁਰਗੇ ਦੇ ਦਫ਼ਤਰ ਤਾਂ ਹੈ ਨਹੀਂ ਵੀ ਉੱਥੇ ਜਾ ਕੇ ਉਹਨਾਂ ਨੇ ਵੀ ਉਹਨਾਂ ਦਾ ਕੰਮ ਲੈਣਾ ਇਹ ਕੰਮ ਚੱਲਣਾ ਉਹਨਾਂ ਦਾ はい